ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਮੁੱਖ ਵਿਸ਼ਾ ਹੈ ਗੁਰ ਕੀ ਨਿੰਦਾ ਸੁਨੇਹ ਨਾ ਕਾਂ ਅਖੌਤੀ ਤਰਕਵਾਦੀਆਂ ਦੀਆਂ ਕੋ ਕੋ ਕੁਚਾਲਾਂ ਅਤੇ ਟੁਚਰਾਂ ਦਾ ਵਿਸ਼ਵ ਦੇ ਮਹਾਨ ਚਿੰਤਕ ਦਾਰਸ਼ਨਿਕ ਅਤੇ ਸਰਬਸ਼ੇਸ਼ਟ ਤਰਕਵਾਦੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਫਲਸਫੇ ਦੇ ਆਧਾਰ ਉੱਪਰ ਅੱਠ ਟੁਕਵੇਂ ਅਤੇ ਤਰਕਪੂਰਨ ਉੱਤਰ ਦੇਣ ਦਾ ਉਪਰਾਲਾ ਕਰਨ ਵਾਲੇ ਗੁਰਸਿੱਖ ਵੀਰ ਸਰਦਾਰ ਕੰਵਰ ਅਜੀਤ ਸਿੰਘ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਇੱਕ ਅਜਿਹੀ ਹਰਮਨ ਪਿਆਰੀ ਸ਼ਖਸੀਅਤ ਹਨ ਜੋ ਕਿਸੇ ਪਰਿਚੈ ਜਾਂ ਜਾਣ ਪਛਾਣ ਦੇ ਮੁਤਾਜ ਨਹੀਂ ਸਭ ਦੁਸ਼ਟ ਝੱਖ ਮਾਰਾ ਅਤੇ ਹੋਰ ਅਨੇਕਾਂ ਰਚਨਾਵਾਂ ਦੁਆਰਾ ਆਪ ਪੰਜਾਬੀ ਸਾਹਿਤ ਅਤੇ ਸਿੱਖ ਜਗਤ ਵਿੱਚ ਆਪਣੀ ਨਵੇਕਲੀ ਅਤੇ ਸਤਕਾਰ ਪਦਵੀ ਹਾਸਲ ਕਰੀ ਬੈਠੇ ਹਨ ਆਪ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ ਆਪ ਇੱਕ ਸ਼ਰਧਾਵਾਨ ਅਤੇ ਅਨਨ ਗੁਰਸਿੱਖ ਹਨ ਜੋ ਕਿ ਗੁਰੂ ਕੀ ਨਿੰਦਾ ਸੁਨੇ ਨਾ ਕਾਨ ਦੇ ਆਸ਼ੇ ਅਨੁਸਾਰ ਆਪਣੇ ਇਸ਼ਟ ਗੁਰੂ ਸਹਿਬਾਨ ਅਤੇ ਉਹਨਾਂ ਦੀਆਂ ਜੀਵਨੀਆਂ ਬਾਰੇ ਕੋਈ ਅਪਸ਼ਬਦ ਜਾਂ ਕੁਤਰਕ ਸਹਿਣ ਨਹੀਂ ਕਰ ਸਕਦੇ ਕਿਸੇ ਕੁਤਰਕਵਾਦੀ ਦੇ ਅਜਿਹੇ ਕਿਸੇ ਵੀ ਬੋਲ ਜਾਂ ਲਿਖਤ ਦਾ ਸਦਕਾ ਆਪ ਦਾ ਹਿਰਦਾ ਵਲੂੰਦਰਿਆ ਜਾਂਦਾ ਹੈ ਤੇ ਆਪ ਪੀੜਤ ਮਨ ਨਾਲ ਅਜਿਹੇ ਘਾਤਕ ਵਾਰ ਦਾ ਡਟ ਕੇ ਵਿਰੋਧ ਕਰਦੇ ਹਨ ਹਥਲੀ ਪੁਸਤਕ ਕੌਤਕ ਕਾਮਰੇਡੀ ਸਿੱਖਾਂ ਦੇ ਅਖੌਤੀ ਤਰਕਵਾਦੀਆਂ ਕਾਮਰੇਡਾਂ ਦੀਆਂ ਕੁਤਰਕਾਂ ਕੁਚਾਲਾਂ ਅਤੇ ਟੁਚਰਾਂ ਦਾ ਇੱਕ ਬਹੁਤ ਹੀ ਟੁਕਵਾ ਤੇ ਤਰਕਪੂਰਨ ਉੱਤਰ ਹੈ ਇਸ ਪੁਸਤਕ ਵਿੱਚ 42 ਵਿਭਿੰਨ ਲੇਖ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਵਿਸ਼ਾ ਕੁਤਰਕਾਂ ਪ੍ਰਤੀ ਗੁਰਮਤ ਦੇ ਪਰਿਪੇਖ ਵਿੱਚ ਅਜਿਹਾ ਪ੍ਰਭਾਵਸ਼ਾਲੀ ਵਿਸ਼ੇਸ਼ਣ ਕੀਤਾ ਗਿਆ ਹੈ ਕਿ ਕੋਈ ਸੂਝਵਾਨ ਵਿਅਕਤੀ ਇਸ ਪ੍ਰਭਾਵੀ ਸਪਸ਼ਟੀਕਰਨ ਦਾ ਅਸਰ ਕਬੂਲੇ ਬਿਨਾ ਨਹੀਂ ਰਹਿ ਸਕਦਾ ਪਰ ਇਹ ਕਾਮਰੇਡ ਜਾਂ ਅਖੌਤੀ ਤਰਕਵਾਦੀ ਕੀ ਅਸਰ ਕਬੂਲਦੇ ਹਨ ਇਸ ਬਾਰੇ ਕਹਿਣਾ ਅਸੰਭਵ ਹੈ ਸਾਰੇ ਲੇਖ ਪੜਨ ਉਪਰੰਤ ਇਉਂ ਭਾਸਦਾ ਹੈ ਕਿ ਪੁਸਤਕ ਦਾ ਸਰੇਖ ਹੀ ਕਰਾਂ ਕਾਮਰੇਡਾਂ ਦੀਆਂ ਕੁਤਰਕਾਂ ਚਾਹੀਦਾ ਸੀ ਸਾਇੰਟਿਫਿਕ ਧਰਮ ਵਾਲੇ ਲੇਖ ਵਿੱਚ ਆਪ ਜੀ ਵੱਲੋਂ ਗੁਰਬਾਣੀ ਦੇ ਆਧਾਰ ਉੱਪਰ ਦਿੱਤੀਆਂ ਗਈਆਂ ਤਰਕਾਂ ਬਹੁਤ ਹੀ ਪ੍ਰਭਾਵੀ ਹਨ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਵਿੱਚ ਵਿਦਤ ਕਰਵਾਇਆ ਗਿਆ ਹੈ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਪੰਜ ਤੱਤਾਂ ਦੁਆਰਾ ਕੀਤੀ ਹੈ ਅਤੇ ਸੰਸਾਰ ਦੇ ਸਾਇੰਸਦਾਨਾਂ ਕਾਮਰੇਡਾਂ ਅਤੇ ਅਖੌਤੀ ਤਰਕਵਾਦੀਆਂ ਨੂੰ ਚੈਲੰਜ ਕੀਤਾ ਹੈ ਕਿ ਸੰਸਾਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਸ੍ਰਿਸ਼ਟੀ ਦੀ ਸਾਜਨਾ ਦੇ ਕਾਰਜ ਵਿੱਚ ਕੋਈ ਹੋਰ ਭਾਵ ਛੇਵਾਂ ਤੱਤ ਸਮਲਿਤ ਕਰ ਸਕੇ ਪੰਜ ਤਤ ਘਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਲਿਖਾਰੀ ਨੇ ਅਜੋਕੇ ਸਾਇੰਸਦਾਨਾਂ ਨੂੰ ਚੈਲੰਜ ਕੀਤਾ ਹੈ ਕਿ ਸ੍ਰਿਸ਼ਟੀ ਦੀ ਸਾਜਨਾ ਤਾਂ ਦੂਰ ਦੀ ਗੱਲ ਹੈ ਹੁਣ ਜਦ ਹਰ ਇੱਕ ਨੂੰ ਵਿਦਤ ਹੈ ਕਿ ਦਿਨੋ ਦਿਨ ਪਾਣੀ ਘਟ ਰਿਹਾ ਹੈ ਤਾਂ ਅਜੋਕੇ ਸਾਇੰਸਦਾਨ ਚਿੰਤਾਤੁਰ ਹੋਣਾ ਛੱਡ ਕੇ ਆਪ ਪਾਣੀ ਕਿਉਂ ਨਹੀਂ ਤਿਆਰ ਕਰ ਲੈਂਦੇ ਇਹਨਾਂ ਕੋਲ ਇੰਨੀ ਸਾਇੰਸ ਹੈ ਆਪਣਾ ਲੱਗ ਪਾਣੀ ਬਣਾ ਲੈਣ ਗੁਰੂਆਂ ਪੀਰਾਂ ਅਤੇ ਮਹਾਪੁਰਸ਼ਾਂ ਦੇ ਉਪਦੇਸ਼ਾਂ ਨੂੰ ਗਪਾਉੜ ਅਤੇ ਉਹਨਾਂ ਦੀਆਂ ਅਧਿਆਤਮਿਕ ਪ੍ਰਾਪਤੀਆਂ ਨੂੰ ਟਕਵੰਜ ਦੱਸਣ ਵਾਲੇ ਸੰਸਾਰ ਵਿੱਚ ਗਲੋਬਲ ਵਾਰਮਿੰਗ ਅਤੇ ਘਟ ਰਹੇ ਪਾਣੀ ਦੇ ਪੱਧਰ ਆਦਿ ਸਮੱਸਿਆਵਾਂ ਨੂੰ ਸਾਇੰਟਿਫਿਕ ਢੰਗ ਨਾਲ ਦੂਰ ਕਿਉਂ ਨਹੀਂ ਕਰ ਲੈਂਦੇ ਇਹ ਪਦਾਰਥਵਾਦੀ ਅਤੇ ਸਾਇੰਸਦਾਨ ਅਧਿਆਤਮਿਕ ਬਾਰੇ ਭਲਾ ਕੀ ਜਾਣਨ ਜਾਣ ਤਾਂ ਉਹੀ ਸਕਦਾ ਹੈ ਜੋ ਸੰਮਾਰਗ ਦਾ ਪਾਂਦੀ ਹੋਵੇ ਸਿੱਖ ਧਰਮ ਨੂੰ ਸਾਇੰਟਿਫਿਕ ਧਰਮ ਦੱਸਣ ਵਾਲਿਆਂ ਨੂੰ ਆਪ ਨੇ ਬਹੁਤ ਹੀ ਸੁਚੱਜੀਆਂ ਦਲੀਲਾਂ ਸਹਿਤ ਸਿੱਧ ਕੀਤਾ ਹੈ ਕਿ ਧਰਮ ਅਤੇ ਸਾਇੰਸ ਦੋ ਵੱਖ-ਵੱਖ ਵਿਸ਼ੇ ਹਨ ਸਾਇੰਸ ਪਦਾਰਥ ਬਾਰੇ ਖੋਜ ਕਰਕੇ ਜਾਣਕਾਰੀ ਪ੍ਰਾਪਤ ਕਰਦੀ ਹੈ ਅਤੇ ਧਰਮ ਮਨ ਤੇ ਆਤਮਾ ਦੁਆਰਾ ਖੋਜ ਦਾ ਵਿਸ਼ਾ ਹੈ ਸਾਇੰਟਿਫਿਕ ਖੋਜਾਂ ਤਾਂ ਸਦਾ ਹੀ ਗਲਤ ਸਿੱਧ ਹੁੰਦੀਆਂ ਰਹੀਆਂ ਹਨ ਜੋ ਅੱਜ ਕਿਸੇ ਸਾਇੰਸਦਾਨ ਨੇ ਸਹੀ ਸਿੱਧ ਕੀਤਾ ਹੈ ਦੂਸਰਾ ਸਾਇੰਸਦਾਨ ਉਸੇ ਨੂੰ ਕੁਝ ਸਮੇਂ ਬਾਅਦ ਗਲਤ ਸਿੱਧ ਕਰ ਦਿੰਦਾ ਹੈ ਪਰ ਅਧਿਆਤਮਕ ਮਾਰਗ ਆਦ ਤੋਂ ਇੱਕ ਸਮਾਨ ਸੀ ਅਤੇ ਅੰਤ ਤੱਕ ਇੱਕ ਸਮਾਨ ਰਹੇਗਾ ਆਪ ਨੇ ਉਦਾਹਰਣ ਵੀ ਆਮ ਜੀਵਨ ਵਰਤਾਰੇ ਵਿੱਚੋਂ ਦਿੱਤੀਆਂ ਹਨ ਜਿਵੇਂ ਪਹਿਲਾਂ ਨਿਰੰਤਰ ਕਹਿੰਦੇ ਸਨ ਬੱਚੇ ਨੂੰ ਮਾਂ ਦਾ ਨਹੀਂ ਡੱਬੇ ਦਾ ਪਾਊਡਰ ਦੇਣਾ ਲਾਭਦਾਇਕ ਹੈ ਪਰ ਹੁਣ ਉਹੀ ਕਹਿ ਰਹੇ ਹਨ ਕਿ ਮਾਂ ਦਾ ਦੁੱਧ ਹੀ ਬੱਚੇ ਲਈ ਸਭ ਤੋਂ ਸ੍ਰੇਸ਼ਟ ਹੈ ਇਸੇ ਤਰ੍ਹਾਂ ਕਦੇ ਖੰਡ ਦੀ ਵਰਤੋਂ ਨੂੰ ਠੀਕ ਕਹਿੰਦੇ ਹਨ ਸਹੀ ਦੱਸਦੇ ਹਨ ਪਰ ਹੁਣ ਕਹਿ ਰਹੇ ਹਨ ਕਿ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ ਕਦੇ ਖੰਡ ਦੀ ਵਰਤੋਂ ਠੀਕ ਕਹਿੰਦੇ ਹਨ ਕਦੇ ਇਹ ਕਹਿੰਦੇ ਹਨ ਗੁੜ ਦੀ ਵਰਤੋਂ ਸਹੀ ਹੈ ਕਿਆ ਖਟਿਆ ਕਿਆ ਗਵਾਇਆ ਵਾਲੇ ਲੇਖ ਵਿੱਚ ਆਪ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਦੀ ਪੁਸਤਕ ਸੰਤਾਂ ਦੇ ਕੌਤਕ ਵਿੱਚ ਵਿਗਿਆਨ ਦੀ ਬੜੀ ਤਾਰੀਫ ਅਤੇ ਵਕਾਲਤ ਕਰਨ ਵਾਲੇ ਸੱਜਣ ਨੂੰ ਵਿਦਵਾਨ ਬਨਾਮ ਸੰਤ ਵਾਲੇ ਲੇਖ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਵਿਗਿਆਨ ਦੀਆਂ ਹਾਨੀਆਂ ਨੂੰ ਉਜਾਗਰ ਕਰਕੇ ਉੱਤਰ ਦਿੱਤਾ ਹੈ ਉਕਤ ਲੇਖ ਵਿੱਚ ਸਬਰਾਂ ਨੇ ਸੰਤਾਂ ਮਹਾਂਪੁਰਖਾਂ ਬਾਰੇ ਲਿਖਿਆ ਹੈ ਕਿ ਉਹ ਕੋਈ ਵਿਦਵਾਨ ਨਹੀਂ ਸਨ ਸ਼ਾਇਦ ਇਸ ਕਰਕੇ ਉਸਨੇ ਇਹ ਗੱਲ ਲਿਖੀ ਕਿਉਂਕਿ ਉਹਨਾਂ ਪਾਸ ਯੂਨੀਵਰਸਿਟੀ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਨਹੀਂ ਸਨ ਧਾਰਮਿਕ ਮਾਰਗ ਵਿੱਚ ਆਤਮਿਕ ਅਤੇ ਮਾਨਸਿਕ ਉਥਾਨ ਦੀ ਲੋੜ ਹੈ ਨਾ ਕਿ ਦੁਨੀਆਵੀ ਪੜ੍ਹਾਈ ਦੀ ਕਈ ਤਰਕਵਾਦੀ ਗੁਰਬਾਣੀ ਬਾਰੇ ਵੀ ਕਿੰਤੂ ਪਰੰਤੂ ਕਰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਵਿਦਵਾਨ ਗੁਰਬਾਣੀ ਬਾਰੇ ਖੋਜ ਕਰਕੇ ਡਿਗਰੀਆਂ ਪ੍ਰਾਪਤ ਕਰਨਾ ਮਾਣ ਸਮਝਦੇ ਹਨ ਅਜਿਹੀਆਂ ਬੇਤੁਕੀਆਂ ਗੱਲਾਂ ਕਰਨ ਵਾਲਾ ਲੇਖਕ ਜਾਂ ਤਾਂ ਸੱਚਮੁੱਚ ਹੀ ਸਿੱਖ ਨਹੀਂ ਹੈ ਅਤੇ ਜੇ ਉਹ ਸਿੱਖ ਹੈ ਤਾਂ ਗੁਰੂ ਸਾਹਿਬ ਅਤੇ ਗੁਰਬਾਣੀ ਉੱਪਰ ਸ਼ਰਧਾ ਨਾ ਰੱਖਣ ਵਾਲਾ ਉਹ ਪਿੱਕ ਪੇਖੀ ਸਿੱਖ ਹੋ ਸਕਦਾ ਹੈ ਇੱਕ ਅਨਨ ਸਿੱਖ ਨਹੀਂ ਗੁਰੂ ਵਾਕ ਹਨ ਗੁਰੂ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਆਦ ਗ੍ਰੰਥ ਪੰਨਾ 933 ਉਤੇ ਸੋ ਜਿਹੜਾ ਸਿੱਖ ਗੁਰੂ ਦੀ ਕਰਨੀ ਪ੍ਰਤੀ ਕਿੰਤੂ ਪਰੰਤੂ ਕਰਦਾ ਹੈ ਉਹ ਭੇਖੀ ਸਿੱਖ ਨਹੀਂ ਤਾਂ ਹੋਰ ਕੀ ਹੋ ਸਕਦਾ ਮਹਾਪੁਰਖਾਂ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪਰਥਾਏ ਗੁਰੂ ਗ੍ਰੰਥ ਸਾਹਿਬ ਅੰਕ 755 ਦੇ ਗੁਰਵਾਕ ਅਨੁਸਾਰ ਗੁਰਬਾਣੀ ਦੁਆਰਾ ਉਚਾਰਣ ਕੀਤੇ ਗਏ ਮਹਾਂਪੁਰਖਾਂ ਦੇ ਬਚਨ ਕਿਸੇ ਅੰਤਰੀਵ ਮੰਤਵ ਸਹਿਤ ਹੁੰਦੇ ਹਨ ਜਿਨ੍ਹਾਂ ਬਾਰੇ ਲਗਭਗ ਬੁੱਧੀ ਤੇ ਜਗਿਆਸੂ ਪੂਰਨ ਰੂਪ ਵਿੱਚ ਸਮਝਣ ਤੋਂ ਅਸਮਰਥ ਹੁੰਦੇ ਹਨ ਹੋ ਸਕਦਾ ਹੈ ਕਿ ਸਬਰਾ ਜਿਹੇ ਆਪਣੇ ਆਪ ਨੂੰ ਵਿਦਵਾਨ ਸਿੱਖ ਅਖਵਾਉਣ ਅਤੇ ਸ਼ਾਇਦ ਅਰਥ ਸਮਝਦੇ ਹੋਣ ਉਹ ਕੀ ਸਮਝਦੇ ਹਨ ਇਸ ਬਾਰੇ ਉਹ ਜਾਣਨ ਜਾਂ ਗੁਰੂ ਜਾਣੇ ਪਰ ਵਿਵਹਾਰਿਕ ਤੌਰ ਦੇ ਉੱਤੇ ਜੇ ਗੁਰਬਾਣੀ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਜਿਉ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਰ ਦਰਗੇ ਹੈ ਭ੍ਰਸ਼ਟੀ 528 ਦੇ ਗੁਰਵਾਕ ਅਨੁਸਾਰ ਜ਼ਿਆਦਾ ਗੱਲਾਂ ਕਰਨ ਵਾਲਾ ਨਿਗੁਰਾ ਅਤੇ ਪ੍ਰਸ਼ਟੀ ਹੈ ਗੁਰਬਾਣੀ ਦੇ ਚਾਨਣੇ ਵਿੱਚ ਸਬਰਾ ਜੀ ਆਪ ਹੀ ਵਿਚਾਰ ਕਰ ਲੈਣ ਕਿ ਉਹ ਕੀ ਹਨ ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੇਖਕ ਦੁਆਰਾ ਇਸ ਪੁਸਤਕ ਵਿੱਚ ਦਿੱਤੀਆਂ ਦਲੀਲਾਂ ਅਜਿਹੀਆਂ ਅਤ ਪ੍ਰਭਾਵੀ ਹਨ ਕਿ ਹਰ ਪੜਨ ਵਾਲਾ ਇਹਨਾਂ ਦਾ ਸਾਰਥਕ ਪ੍ਰਭਾਵ ਕਬੂਲੇ ਬਿਨਾ ਨਹੀਂ ਰਹਿ ਸਕਦਾ ਇਹ ਅਤ ਘਾਲਣਾ ਵਾਲਾ ਬਹੁਤ ਹੀ ਸ਼ਲਾਘਾਯੋਗ ਯਤਨ ਹੈ ਪਰ ਇਹ ਜਾਣ ਕੇ ਕਿ ਇਹ ਇਹਨਾਂ ਅਖੌਤੀ ਵਿਦਵਾਨਾਂ ਪ੍ਰਤੀ ਲਿਖੇ ਗਏ ਹਨ ਮਨ ਨਿਰਾਸ਼ ਤੇ ਉਪਰਾਮ ਜਿਹਾ ਹੋ ਜਾਂਦਾ ਹੈ ਇਉਂ ਲੱਗਦਾ ਹੈ ਕਿ ਇਹ ਯਤਨ ਪੱਥਰ ਉੱਪਰ ਪਾਣੀ ਪਾਉਣ ਵਰਗਾ ਕਾਰਜ ਹੈ ਜਾਂ ਇਹ ਕਹਿ ਲਵੋ ਕਿ ਇਹ ਉੱਲੂ ਨੂੰ ਫੜ ਕੇ ਜ਼ਬਰਦਸਤੀ ਸੂਰਜ ਦਿਖਾਉਣ ਦਾ ਯਤਨ ਹੈ ਕੋਈ ਵਿਅਕਤੀ ਦਿਨ ਚੜੇ ਹੀ ਉੱਲੂ ਦੀ ਭਾਲ ਵਿੱਚ ਨਿਕਲ ਤੁਰੇ ਕਿ ਅੱਜ ਉਸ ਨੂੰ ਫੜ ਕੇ ਦਿਖਾਉਣਾ ਹੈ ਕਿ ਦੇਖ ਸੂਰਜ ਚੜ ਗਿਆ ਹੈ ਜੇ ਸੂਰਜ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਦਿਖਾਈ ਦੇ ਰਿਹਾ ਹੈ ਤਾਂ ਤੈਨੂੰ ਕਿਉਂ ਨਹੀਂ ਆਪ ਬਾਹਰ ਭਟਕ ਰਿਹਾ ਹੈ ਪਰ ਘਰ ਵਿੱਚ ਉਸ ਦੇ ਆਪਣੇ ਬੱਚੇ ਆਲਸ ਨਸ਼ੇ ਕੁਰੈਤ ਅਤੇ ਵਿਵਚਾਰ ਦੀ ਰਜਾਈ ਵਿੱਚ ਮੂੰਹ ਸਿਰ ਲਕੋ ਕੇ ਪਏ ਜੀਵਨ ਬਰਬਾਦ ਕਰ ਰਹੇ ਹਨ ਲੇਖਕ ਨੂੰ ਤਾਂ ਅਕਾਲ ਪੁਰਖ ਨੇ ਜੋ ਕਾਰਜ ਸੌਂਪਿਆ ਹੈ ਉਸ ਦੇ ਭਾਣੇ ਵਿੱਚ ਸਭ ਅੱਛਾ ਹੈ ਪਰਮਾਤਮਾ ਉਸ ਨੂੰ ਅਜਿਹੇ ਕਾਰਜਾਂ ਲਈ ਵਧੇਰੇ ਸ਼ਕਤੀ ਸਦ੍ਰਿੜਤਾ ਲਗਨ ਅਤੇ ਸਫਲਤਾ ਬਖਸ਼ੇ ਪਰ ਕਿ ਬਾਕੀ ਸਾਰੇ ਸਿੱਖ ਸਮਾਜ ਦਾ ਇਸ ਪ੍ਰਤੀ ਕੋਈ ਕਰਤੱਵ ਨਹੀਂ ਹੈ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਆਪਣੇ ਬੱਚਿਆਂ ਉੱਪਰ ਜੂਲੇ ਨੂੰ ਲਾ ਕੇ ਉਹਨਾਂ ਨੂੰ ਗੁਰਮਤ ਗਿਆਨ ਦਾ ਸੂਰਜ ਦਿਖਾਉਣਾ ਚਾਹੀਦਾ ਹੈ ਅਤੇ ਸੁਚੇਤ ਹੋ ਕੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਇਹ ਅਖੌਤੀ ਤਰਕਸ਼ੀਲ ਅਤੇ ਕਾਮਰੇਡ ਤਾਂ ਜਾਣ ਬੁੱਝ ਕੇ ਅਜਿਹੀਆਂ ਕੁਤਰਕਾਂ ਦੁਆਰਾ ਧਾਰਮਿਕ ਵਾਤਾਵਰਣ ਗੰਧਲਾ ਕਰਨ ਦਾ ਯਤਨ ਕਰਦੇ ਹਨ ਹਰ ਸੂਝਵਾਨ ਵਿਅਕਤੀ ਜਾਣਦਾ ਹੈ ਕਿ ਕਿਸੇ ਸੁੱਤੇ ਪਏ ਵਿਅਕਤੀ ਨੂੰ ਜੇ ਯਤਨ ਕਰੀਏ ਤਾਂ ਜਗਾਇਆ ਜਾ ਸਕਦਾ ਹੈ ਪਰ ਇੱਕ ਜਾਗਦਾ ਵਿਅਕਤੀ ਜੋ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਸੌਣ ਦਾ ਟਕਵੰਜ ਕਰ ਰਿਹਾ ਹੋਵੇ ਉਸ ਨੂੰ ਭਲਾ ਕੋਈ ਕਿੱਦਾਂ ਜਗਾ ਸਕਦਾ ਹੈ ਭਾਵੇਂ ਲੇਖਕ ਵੱਲੋਂ ਇਹਨਾਂ ਘੀਸ ਵੱਟ ਕੇ ਸੁੱਤੇ ਪਏ ਹੋਣ ਦਾ ਟਕਵੰਜ ਕਰਨ ਵਾਲਿਆਂ ਸੱਜਣਾ ਨੂੰ ਜਗਾਉਣ ਦਾ ਬਹੁਤ ਹੀ ਸੁਹਿਰਦ ਤੇ ਸਲਾਂਘਾ ਯੋਗ ਯਤਨ ਕੀਤਾ ਹੈ ਪਰ ਇਹਨਾਂ ਤਰਕਸ਼ੀਲਾਂ ਅਤੇ ਕਾਮਰੇਡਾਂ ਨੂੰ ਤਾਂ ਪਰਮਾਤਮਾ ਹੀ ਮਤ ਦੇਵੇ ਤਾਂ ਸ਼ਾਇਦ ਇਹਨਾਂ ਦੇ ਅਕਲੇ ਖਾਨੇ ਕੁਝ ਸਮਾ ਸਕੇ ਉੰਜ ਤਾਂ ਇਹਨਾਂ ਵਿਚਾਰਿਆਂ ਦਾ ਵੀ ਕਸੂਰ ਕੋਈ ਨਹੀਂ ਕਿਉਂਕਿ ਪਰਮਾਤਮਾ ਨੇ ਆਪ ਹੀ ਇਹਨਾਂ ਦੇ ਕਿਸੇ ਪੂਰਬਲੇ ਕਰਮਾ ਕਰਕੇ ਅੰਨਾ ਨੂੰ ਅਜਿਹੇ ਕੁਚੱਜੇ ਪਾਸੇ ਲਾਇਆ ਹੋਇਆ ਹੈ ਆਪੇ ਉਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਹਾ ਦੇ ਮਾਂ ਵਾਕਾ ਅਨੁਸਾਰ ਪਰਮਾਤਮਾ ਹੀ ਕਿਰਪਾ ਕਰਕੇ ਇਹਨਾਂ ਉਜੜ ਪਿਆਂ ਨੂੰ ਸਮਤ ਬਖਸ਼ ਕੇ ਸਹੀ ਮਾਰਗ ਉੱਪਰ ਚੱਲਣ ਦਾ ਗਿਆਨ ਪ੍ਰਦਾਨ ਕਰੇ ਮੇਰੀ ਜਾਚੇ ਇਹ ਕਾਰਜ ਕਿਸੇ ਮਨੁੱਖ ਮਾਤਰ ਦੇ ਵਸ ਦਾ ਨਹੀਂ ਹਾਂ ਸੰਭਵ ਹੈ ਕਿ ਪਰਮਾਤਮਾ ਨੇ ਆਪ ਹੀ ਅਜਿਹੇ ਭੁੱਲੇ ਭਟਕੇ ਤੇ ਉਜੜ ਪਏ ਹੋਏ ਸੱਜਣਾ ਨੂੰ ਸਹੀ ਮਾਰਗ ਦਰਸਾਉਣ ਲਈ ਲੇਖਕ ਜਿਹੇ ਗੁਰਸਿੱਖਾਂ ਦੀ ਡਿਊਟੀ ਲਈ ਹੋਵੇ ਜੇ ਅਜਿਹਾ ਹੈ ਤਾਂ ਉਹ ਆਪ ਹੀ ਸਹਾਇਕ ਹੋ ਕੇ ਸਫਲਤਾ ਬਖਸ਼ੇਗਾ ਲੋੜ ਹੈ ਗੁਰੂ ਉੱਪਰ ਨਿਸ਼ਚੈ ਕਰਕੇ ਇਸ ਨੂੰ ਗੁਰੂ ਦਾ ਕਾਰਜ ਜਾਣ ਕੇ ਸ਼ਰਧਾ ਨਾਲ ਤਦ ਤੱਕ ਨਿਰੰਤਰ ਕਰਨ ਦੀ ਜਦ ਤੱਕ ਗੁਰੂ ਆਪ ਸਹਾਈ ਹੋ ਕੇ ਸੰਪੰਨਤਾ ਨਾ ਬਖਸ਼ਦੇ ਕਈ ਵੀਰ ਖਾਸ ਕਰਕੇ ਮਿਸ਼ਨਰੀ ਸੰਸਥਾਵਾਂ ਵਾਲੇ ਗੁਰਮਤ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਆੜ ਵਿੱਚ ਆਪਣੀ ਵਿਦਵਤਾ ਦੀ ਮਹਾਨਤਾ ਦਰਸਾਉਣ ਲਈ ਕਈ ਅਜਿਹੀਆਂ ਕੁਤਰਕਾਂ ਤੇ ਸਪਸ਼ਟੀਕਰਨ ਦੇ ਜਾਂਦੇ ਹਨ ਕਿ ਉਹ ਕਾਮਰੇਡਾਂ ਅਤੇ ਅਖੌਤੀ ਤਰਕਸ਼ੀਲਾਂ ਨੂੰ ਵੀ ਮਾਤ ਪਾ ਦਿੰਦੇ ਹਨ ਆਮ ਗੁਰਸਿੱਖ ਅਜਿਹੇ ਭਲੇਖੇ ਪਾਉ ਅਤੇ ਕੁਰਾਹੇ ਪਾਉਣ ਵਾਲੀਆਂ ਕੁਤਰਕਾਂ ਦਾ ਪ੍ਰਭਾਵ ਇਸ ਵਿਸ਼ਵਾਸ ਨਾਲ ਕਬੂਲ ਲੈਂਦੇ ਹਨ ਕਿ ਇਹ ਤਾਂ ਗੁਰਮਤ ਦੇ ਪ੍ਰਚਾਰਕ ਮਿਸ਼ਨਰੀ ਵੀਰਾਂ ਦੇ ਵਿਚਾਰ ਹਨ ਇਹ ਕਦੀ ਗੁਰਮਤ ਵਿਰੋਧੀ ਨਹੀਂ ਹੋ ਸਕਦੇ ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ ਕਿ ਇਹਨਾਂ ਵੱਡੇ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਸੋਚ ਵਿੱਚ ਉੱਚ ਵਿਦਵਤਾ ਦੀ ਹਉਮੈ ਤਾਂ ਕੰਡਾ ਚੁੱਭਿਆ ਹੋਇਆ ਹੈ ਜੋ ਇਹਨਾਂ ਦੀ ਸਹੀ ਗੁਰਮਤ ਵਿਚਾਰਧਾਰਾ ਨੂੰ ਤਾਰ-ਤਾਰ ਕਰੀ ਜਾ ਰਿਹਾ ਹੈ ਅਜਿਹੀ ਪੀੜਤ ਮਾਨਸਿਕਤਾ ਵਾਲੇ ਇਹ ਮਸ਼ੀਨਰੀ ਵੀਰ ਭਲਾ ਦੂਸਰਿਆਂ ਨੂੰ ਸਹਿਜ ਅਤੇ ਸ਼ਾਂਤੀ ਦਾ ਕੀ ਮਾਰਗ ਦਿਖਾ ਸਕਦੇ ਹਨ ਲੇਖਕ ਨੇ ਕਈ ਲੇਖਾਂ ਵਿੱਚ ਗੁਰਮਤ ਦੇ ਪ੍ਰਚਾਰ ਦੀ ਆੜ ਵਿੱਚ ਅਨਰਥ ਕਰਨ ਵਾਲਿਆਂ ਮਿਸ਼ਨਰੀਆਂ ਦੇ ਦੁਰਮਤ ਵਿਚਾਰਾਂ ਬਾਰੇ ਬੜੇ ਤਰਕਪੂਰਨ ਸਪਸ਼ਟੀਕਰਨ ਦਿੱਤੇ ਹਨ ਤਾਂ ਜੋ ਆਪ ਜਗਿਆਸੂ ਸਹੀ ਸੇਧ ਲੈ ਸਕੋ ਅਸੀਂ ਪਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਉਹ ਅਜਿਹੇ ਗੁਰਸਿੱਖਾਂ ਨੂੰ ਆਪ ਹੀ ਅਜਿਹੀ ਸੇਵਾ ਨਿਭਾਉਣ ਦੀ ਦ੍ਰਿੜਤਾ ਅਤੇ ਬਲ ਬਖਸ਼ਣ ਅਤੇ ਆਪ ਹੀ ਕੁਰਾਹੇ ਪਈ ਵੀਰਾਂ ਨੂੰ ਸਮਤ ਬਖਸ਼ ਕੇ ਗੁਰਮਤ ਮਾਰਗ ਉੱਪਰ ਚਲਾਉਣ ਤਾਂ ਜੋ ਗੁਰਸਿੱਖੀ ਦੇ ਬਾਗ ਵਿੱਚ ਕੋਈ ਤਤੂਰਾ ਨਾ ਰਹੇ ਅਤੇ ਇਹ ਸਦਾ ਬਹਾਰ ਦੇ ਖੇੜੇ ਰਹਿਤ ਖਸ਼ਬੂ ਵੰਡਦਾ ਰਹੇ ਵਾਹਿਗੁਰੂ ਪੰਥ ਅਤੇ ਗੁਰਸਿੱਖਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਭੁੱਲੇ ਭਟਕੇ ਵੀਰਾਂ ਨੂੰ ਸਦਬੁੱਧੀ ਅਤੇ ਗੁਰਮਤ ਦੀ ਗਾਢੀ ਰਾਹ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ